ਸੋ ਬੇਨਤੀ ਕਰ ਰਹੇ ਸਾਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਪਹੁੰਚੀ ਹੈ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਦਾ ਪਾਠ ਦਾ ਭੋਗ ਪਾਇਆ ਉੱਠ ਕੇ ਲੰਗਰ ਵਾਲੇ ਦਰਵਾਜ਼ੇ ਦੇ ਅੱਗੇ ਗਏ ਨੇ ਤੇ ਆਖਣ ਲੱਗੇ ਧਾਰਾ ਸਿਆ ਕੀ ਕਰਦਾ ਧਾਰਾ ਸਿੰਘ ਆਖਣ ਲੱਗਾ ਕਿ ਸੱਚੇ ਪਾਤਸ਼ਾਹ ਜੀ ਭਾਜਾ ਤਿਆਰ ਹੈ ਆਟਾ ਗੁੱਦਾ ਹੋਇਆ ਤੇ ਪ੍ਰਸ਼ਾਦੇ ਲਾਉਣ ਲੱਗਾ ਸੱਚੇ ਪਾਤਸ਼ਾਹ ਆਖਣ ਲੱਗੇ ਕਿ ਲੰਗਰ ਇੱਥੇ ਨਹੀਂ ਛਕਣਾ ਗੜਵਾ ਲੈ ਲੈ ਤੇ ਚੱਲ ਬਾਹਰ ਆ ਜਾ ਲੰਗਰ ਤੋਂ ਹੁਕਮ ਮੰਨ ਕੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਾਹਰ ਆ ਗਿਆ ਭਗਤਾਂ ਵਾਲੇ ਸਟੇਸ਼ਨ ਤੋਂ ਰੇਲ ਤੇ ਸਵਾਰ ਹੋ ਕੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੇ ਨਾਲ ਤਰਨਤਾਰਨ ਜਾ ਕੇ ਉਤਰੇ ਉਥੋਂ ਇਹ ਉਸ ਸਮੇਂ ਦਾ ਇਤਿਹਾਸ ਹੈ ਜਿਸ ਵੇਲੇ ਉਸ ਪਿੰਡ ਨੂੰ ਜੋ ਸੜਕ ਜਾਂਦੀ ਸੀ ਉਹ ਪੱਕੀ ਨਹੀਂ ਸੀ ਤੇ ਸਵਾਰੀ ਜੋ ਮਿਲੀ ਤਾਂਗਾ ਸੋ ਸਾਧ ਸਿੰਘ ਜੀ ਤਾਂਗਾ ਵੀ ਮਿਲਿਆ ਬਿਨਾ ਸਾਏ ਤੋਂ ਤੇ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਲਮ ਤਾਂਗਾ ਕਰਕੇ ਉਸ ਪਿੰਡ ਨੂੰ ਰਵਾਨਾ ਹੋਏ ਤੇ ਉਧਰ ਮਾਈ ਨੇ ਦੇਖਿਆ ਕਿ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆ ਰਹੇ ਨੇ ਤੇ ਪਾਠੀਆਂ ਨੂੰ ਆਖਣ ਲੱਗੀ ਕਿ ਮੇਰਾ ਸਤਗੁਰ ਸੱਚਾ ਪਾਤਸ਼ਾਹ ਆ ਰਿਹਾ ਤੇ ਪਾਠ ਜਿਹੜਾ ਹੌਲੀ ਕਰਦੇ ਉਹਨਾਂ ਦੇ ਆਇਆਂ ਤੇ ਭੋਗ ਪਾਉਣਾ ਜੋ ਉਸ ਵੇਲੇ ਦੇ ਪ੍ਰਬੰਧਕ ਸਨ ਸੂਬੇ ਸਹਿਬਾਨ ਜਥੇਦਾਰ ਤੇ ਹੋਰ ਪ੍ਰਬੰਧਕ ਉਹਨਾਂ ਨੇ ਆਖਿਆ ਕਿ ਮਾਈ ਤੈ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਪਾਠ ਰਖਾਇਆ ਤਰੀਕ ਲਈ ਸੀ ਅਰਜ਼ ਕੀਤੀ ਸੀ ਮਾਈ ਦਾਨੀ ਆਖਣ ਲੱਗੀ ਕਿ ਅਰਜ਼ ਤਾਂ ਨਹੀਂ ਕੀਤੀ ਤਰੀਕ ਵੀ ਨਹੀਂ ਲਈ ਤੇ ਆਖਣ ਲੱਗੇ ਤੇ ਫੇਰ ਕਿਵੇਂ ਆ ਜਾਣਗੇ ਆਖਣ ਲੱਗੀ ਕਿ ਮੈਂ ਉਹ ਅਰਜ਼ ਨਹੀਂ ਕੀਤੀ ਜਿਹੜੀ ਤੁਸੀਂ ਕਰਦੇ ਹੋ ਮੈਂ ਉਹ ਅਰਜ਼ ਕੀਤੀ ਜਿਹੜੀ ਭੀਲਣੀ ਨੇ ਅਰਜ਼ ਕੀਤੀ ਸੀ ਮੈਂ ਉਹ ਅਰਜ਼ ਕੀਤੀ ਜਿਹੜੀ ਰਾਣੀ ਮੈਣੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਕੀਤੀ ਸੀ ਮੈਂ ਉਹ ਅਰਜ਼ ਬੇਨਤੀ ਕੀਤੀ ਹੈ ਜਿਹੜੀ ਦ੍ਰੋਪਦੀ ਨੇ ਭਗਵਾਨ ਕ੍ਰਿਸ਼ਨ ਦੇ ਵੇਲੇ ਕੀਤੀ ਸੀ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਆ ਰਹੇ ਨੇ ਤੇ ਆਖਣ ਲੱਗੇ ਕਿ ਮਾਤਾ ਜੇ ਨਾ ਆਏ ਫੇਰ ਤੇ ਆਖਣ ਲੱਗੀ ਕਿ ਮੈਂ ਸਰੀਰ ਹੀ ਨਹੀਂ ਰੱਖਣਾ ਜੇ ਨਾ ਆਏ ਤਾਂ ਮੈਂ ਸਰੀਰ ਹੀ ਬਿਆਸ ਦਰਿਆ ਦੀ ਭੇਟ ਕਰ ਦੇਣਾ ਧੁੱਪੇ ਬਹਿ ਗਈ ਆਖਣ ਲੱਗੇ ਕਿ ਮਾਤਾ ਧੁੱਪਿਓ ਤਾਂ ਉੱਠ ਖੜ ਆਖਣ ਲੱਗੀ ਕਿ ਮੇਰਾ ਸੱਚੇ ਪਾਤਸ਼ਾਹ ਧੁੱਪੇ ਆ ਰਹੇ ਨੇ ਤੇ ਮੈਨੂੰ ਛਾਂ ਸੁਝਦੀ ਐ ਸੋ ਸਾਧ ਸਿੰਘ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਸ ਪਿੰਡ ਪਹੁੰਚ ਗਏ ਜਿਸ ਵੇਲੇ ਉਹ ਸਾਹਮਣੇ ਗਲੀ ਦੇ ਵਿੱਚ ਪਏ ਤੇ ਮਾਤਾ ਨੇ ਦਰਸ਼ਨ ਕੀਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਆਖਣ ਲੱਗੀ ਉਹ ਆ ਗਿਆ ਮੇਰਾ ਸੱਚੇ ਪਾਤਸ਼ਾਹ RAM ਗੁਰ ਮੋਹਨ ਮੋਹੇ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹੋ ਲੋਟ ਪੋਟ ਹੋਏ ਪਈਆ ਮਸਤਾਨੀ ਹੋ ਗਈ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਦੇ ਦਰਸ਼ਨ ਕਰਕੇ ਕੀ ਹਾਲਤ ਹੋਈ ਉਹਦੀ ਸੁਣੋ ਇਸ ਕਵਿਤਾ ਦੇ ਵਿੱਚ